ਪਾਤਾਲਾ ਪਾਤਾਲ ਲੱਖ ਅਗਾਸਾ ਆਗਾਸ ਹੁਣ ਜੇ ਰਚਨਾ ਦੀ ਵੀ ਗੱਲ ਕਰੀਏ ਪਾਤਾਲ ਕਿੰਨੇ ਨੇ ਉਹਨਾਂ ਨੇ ਸੱਤ ਪਤਾਲ ਸੱਤ ਆਗਾਸ ਰੱਖ ਲਏ ਕਿਸੇ ਨੇ ਕੁਝ ਰੱਖ ਲਿਆ ਕਿਸੇ ਨੇ ਕੁਝ ਉਹ ਕਹਿੰਦੇ ਲੱਖਾਂ ਹੀ ਨੇ ਕੁਝ ਦੱਸਣ ਲੱਗੇ ਹੁਣ ਜੋ ਉਹਨਾਂ ਨੇ ਦੱਸਿਆ ਨੇ ਉਹਨਾਂ ਦੇ ਖਿਲਾਫ ਪਤਾਲਾ ਪਤਾਲ ਲੱਖ ਜੇ ਪਤਾਲ ਤੇ ਪਤਾਲ ਚਲੇ ਜਾਈਏ ਥੱਲੇ ਨੂੰ ਚਲੇ ਜਾਈਏ ਧਰਤੀ ਤੋਂ ਤਾਂ ਵੀ ਲੱਖਾਂ ਹੀ ਨੇ ਬੰਡਲ ਸੌਰ ਬੰਡਲ ਆਉਣ ਆਕਾਸ਼ ਨੂੰ ਜਿਹੜੀ ਹਟਾਣ ਲਖਾਈ ਆਉਣੇ ਨੇ ਇਹ ਸੱਤ ਜਿਹੜੇ ਕਹਿੰਦੇ ਨੇ ਕਿਸ ਵੇਸ ਤੇ ਕਹਿੰਦੇ ਨੇ ਹੁਣ ਸਾਇੰਸ ਨੇ ਵਿਰਤ ਕਰਤਾ ਪਾਤਾਲਾ ਪਾਤਾਲਾ ਕਾ ਆਗਾਸਾਂ ਆਗਾਸ ਓੜ ਕੋੜ ਤੋਂ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਕਿੰਨੇ ਆਦਮੀ ਭਾਲ ਭਾਲ ਕੇ ਥੱਕ ਗਏ ਕੋਈ ਕੋੜ ਤੋਂ ਭਾਲ ਥੱਕੇ ਕਿੰਨੇ ਸਾਇੰਸਦਾਨ ਕਿੰਨੀ ਵਾਰ ਖੋਜ ਕਰਕੇ ਥੱਕ ਗਏ ਜਿਵੇਂ ਸਾਡੇ ਕਰਦੇ ਨੇ ਬਥੇਰੀ ਵਾਰ ਇਹਦੀ ਖੋਜ ਹੋਈ ਥੱਕ ਕੇ ਆਪੇ ਹਟ ਜਾਂਦੇ ਨੇ ਇਹ ਖੋਜ ਥਕਾਉਣ ਵਾਲੀ ਹੈ ਹੋਰ ਕੁਝ ਨਹੀਂ ਜੋ ਗਿਆਨ ਵੜ ਨੂੰ ਕੁਝ ਨਹੀਂ ਹੈ ਇਹਦੇ ਵਿੱਚ ਪੈਸੇ ਦੀ ਵੇਸਟੇਜ ਆ ਮੂਰਖਾਂ ਦੀ ਗੱਲ ਹੈ ਹੋਰ ਕੁਝ ਨਹੀਂ ਮੂਰਖਾਂ ਦੇ ਸਵਾਲ ਉਹ ਪਬਲਿਕ ਨੂੰ ਇਹ ਉਹਨੇ ਪੈਸੇ ਨਾਲ ਕੁਝ ਇਹਨਾਂ ਦਾ ਭਲਾ ਕਰ ਲੋ ਤਾਂ ਗਰੀਬ ਤਾਂ ਮਰੇ ਜਾਂਦੇ ਨੇ ਕਿ ਪੈਸਾ ਇਧਰ ਇਨਵੈਸਟ ਕਰ ਲੋ ਇਹ ਕੁਝ ਨਹੀਂ ਲੱਭਣ ਕੋੜ ਕੋੜ ਕਪਾਲ ਦਾ ਬੇਦ ਕਹਿਣ ਇੱਕ ਵਾਰ ਜਿਹਨੇ ਵੇਦ ਵੇਦ ਇੱਥੇ ਅਰਥ ਗ੍ਰੰਥ ਨਹੀਂ ਹੈ ਵੇਦ ਗ੍ਰੰਥ ਨਹੀਂ ਹੈ ਅਸਲ ਵਿੱਚ ਵੇਦ ਇੱਕੋ ਹੀ ਸੀ ਇੱਕੋ ਵੇਦ ਦੇ ਚਾਰ ਵੇਦ ਬਣਾਏ ਇੱਕੋ ਵੇਦ ਦੇ ਵਿੱਚ ਚਾਰ ਪ੍ਰਕਾਰ ਦਾ ਗਿਆਨ ਸੀ ਫਿਰ ਅੱਡ ਅੱਡ ਕਰਤੇ ਅੱਡ ਅੱਡ ਕਰਤੇ ਪਹਿਲਾਂ ਇੱਕੋ ਹੀ ਵੇਦ ਲਿਖਿਆ ਹੈ ਅੱਡ ਅੱਡ ਬਾਅਦ ਵਾਲਿਆਂ ਨੇ ਕੀਤੇ ਜਿਵੇਂ ਸਾਡਾ ਦਸੂ ਗ੍ਰੰਥ ਇੱਕ ਹੈ ਉਹਨੂੰ ਅੱਡ ਅੱਡ ਕਰਨ ਨੂੰ ਕਹਿੰਦੇ ਨੇ ਇਹ ਵੀ ਬੇਵਕੂਫ ਉਹ ਵੀ ਗਿਆਨ ਗਿਆਨ ਸਾਰਾ ਹੀ ਕੋਈ ਮੇਲ ਹੁੰਦਾ ਜਿਹਨੇ ਰਚੀ ਹੈ ਸ੍ਰਿਸ਼ਟੀ ਰਚਨਾ ਦਾ ਗਿਆਨ ਤੇ ਲੋਕ ਦਾ ਗਿਆਨ ਉਹ ਇੱਕੋ ਥਾਂ ਉਹ ਅੱਡ ਅੱਡ ਕਿਵੇਂ ਹੋ ਗਿਆ ਕੋਈ ਗਿਆਨ ਹੈ ਤੇ ਲੋਕ ਦਾ ਉਹ ਅੱਡ ਅੱਡ ਤੁਸੀਂ ਉਹ ਕਿਵੇਂ ਕਰ ਲੋ ਕਿਹੜੇ ਵੇਸੇ ਅੱਡ ਅੱਡ ਕਰੋ ਕੀ ਉਹ ਅੱਡ ਅੱਡ ਦਾ ਫਿਰ ਉਹਦੇ ਬਹੁਤ ਸਾਰੇ ਪਾਰਟ ਬਣ ਜਾਣਗੇ ਗਿਆਨ ਲਫ਼ਜ਼ ਇਕੱਠਾ ਇੱਕ ਹੈ ਹਾਂ ਕੋ ਗਿਆਨ ਹੋ ਸਕਦਾ ਕੋ ਗਿਆਨ ਕੀ ਹੈ ਮਿਸਯੂਜ਼ ਗਿਆਨ ਦਾ ਜਦੋਂ ਗਿਆਨ ਦਾ ਮਿਸਯੂਜ਼ ਕਰਦੇ ਆ ਫਿਰ ਕੋ ਗਿਆਨ ਬਣ ਜਾਂਦਾ ਅਸਲ ਦਾ ਵਿਰੋਧ ਕਰਦੇ ਹਾਂ ਗਿਆਨ ਦਾ ਵਿਰੋਧ ਕਰਦੇ ਹਾਂ ਕੋ ਗਿਆਨ ਬਣ ਜਾਂਦਾ ਕੋੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਬਾਤ ਵੇਦ ਗਿਆਨ ਮਾਨ ਨੂੰ ਕਹਿੰਦੇ ਨੇ ਵੇਦ ਅਸਲ ਦੇ ਵਿੱਚ ਗਿਆਨਵਾਨ ਨੂੰ ਕਹਿੰਦੇ ਕੌਣ ਭਗਤ ਨੇ ਸੰਤ ਕੀ ਮਹਿਮਾ ਮਹਿਮਾ ਵੇਦ ਨੇ ਜਾਣਾ ਵੇਦ ਨੇ ਜਾਣਾ ਹੁਣ ਵੇਦ ਜਿਹੜਾ ਜਾਣਾ ਹੈ ਜਿਹਦੇ ਨਾਲ ਆਇਓ ਚੇਤਨ ਜੜ ਨਹੀਂ ਹੈ ਜਿਨ੍ਹਾਂ ਉਹਨਾਂ ਲੋਕਾਂ ਨੇ ਲਿਖੇ ਨੇ ਨਾ ਗ੍ਰੰਥ ਉਹਨਾਂ ਦਾ ਨਾਮ ਵੀ ਵੇਦ ਪੈ ਗਿਆ ਜਿਵੇਂ ਗੁਰੂ ਤੋਂ ਆਈ ਹੋਈ ਬਾਣੀ ਪਰਮੇਸ਼ਰ ਤੋਂ ਆਈ ਹੋਈ ਬਾਣੀ ਜਿਹਦੇ ਦਰਜਾ ਇਹਦਾ ਨਾਮ ਹੀ ਗੁਰੂ ਪੈ ਗਿਆ ਸੁਣ ਲੱਗੀ ਗੱਲ ਦੀ ਪਰਮੇਸ਼ਰ ਦੇ ਘਰੋਂ ਬਾਣੀ ਆਈ ਹੈ ਨਾ ਗੁਰੂ ਤੋਂ ਆਈ ਕਿਹਦੇ ਕੋਲ ਸਤਗੁਰ ਦੇ ਥਰੂ ਜਿਹਨੂੰ ਆਈ ਉਹ ਸਤਗੁਰ ਹੈ ਆਈ ਗੁਰੂ ਕੋਲ ਬਾਣੀ ਗੁਰੂ ਗੁਰੂ ਹੈ ਬਾਣੀ ਆਈ ਨਾ ਇਹਦਾ ਨਾਮ ਤੇ ਲਿਖਿਆ ਉਹਨਾਂ ਨੂੰ ਗੁਰੂ ਪੈ ਗਿਆ ਐਵੇਂ ਬੇਟ ਪੈ ਗਿਆ ਉਹਨਾਂ ਨੂੰ ਇਦਾਂ ਹੀ ਪੈ ਜਾਂਦਾ ਇਹਦੇ ਗਿਆਨ ਨੂੰ ਗੁਰੂ ਕਹਿਣ ਲੱਗੇ ਇਹ ਇੰਨਾ ਚਾਨਣਾ ਹੈ ਨੇਰਾ ਨਹੀਂ ਰਹਿਣ ਦਿੰਦਾ ਗੁਰੂ ਉਸ ਗਿਆਨ ਨੂੰ ਕਹਿੰਦੇ ਨੇ ਜਿਹੜਾ ਸਰਬ ਨੇਰੇ ਦਾ ਨਾਸ ਕਰ ਦੇਵੇ ਪੂਰੇ ਭਰਮ ਦਾ ਨਾਸ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਜਿਹਦੇ ਨਾਲ ਥੋੜਾ ਬਹੁਤਾ ਭਰਮ ਰਹਿ ਜਵੇ ਥੋੜਾ ਬਹੁਤਾ ਨਾਸ ਹੋ ਜਵੇ ਗੁਰੂ ਨਹੀਂ ਹੁੰਦਾ ਇਸੇ ਕਰਕੇ ਕਬੀਰ ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਉਸ ਗਿਆਨਵਾਨ ਦੀ ਜਾਂ ਉਸ ਗਿਆਨ ਦੀ ਜਿਹੜੀ ਮੱਤ ਹੈ ਉਹਦਾ ਸਰਮੁੰਡੋ ਯਾਨੀ ਉਹਨੂੰ ਬੇਪੜਦ ਕਰੋ ਸਿਰ ਬੋਲਣਾ ਇੱਕ ਬੇਇੱਜ਼ਤੀ ਹੁੰਦੀ ਮਨਮਤ ਦੀ ਬੇਇੱਜ਼ਤੀ ਕੀਤੀ ਹੈ ਗੁਰਬਾਣੀ ਨੇ ਉਹਨਾਂ ਦਾ ਪਾਜ ਖੁੱਲੇ ਇਹੀ ਮਾਈ ਮੁੰਡੋ ਕੇ ਮਤ ਮਾਤਾ ਹੁੰਦੀ ਜਿਹੜੇ ਭਰਮ ਦਾ ਨਾਸ ਨਹੀਂ ਕਰ ਸਕਦਾ ਗੁਰੂ ਕਰ ਰਿਹਾ ਉਹਦੀ ਮਤ ਕਾਦੀ ਹੈ ਉਹ ਮਤ ਉਹਦੀ ਜਿਹੜੀ ਹੈ ਉਹ ਮਾਇਆ ਆਪੀ ਮਤ ਹੈ ਜੋ ਉਹ ਸਰਪਣੀ ਹੈ ਜਾਏ ਆਪਣੇ ਖਾਣ ਵਾਲੀ ਹੈ ਜਦ ਉਹਨੂੰ ਕਹਿੰਦਾ ਉਹ ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ ਇਹ ਸਿਰ ਮੁੰਨੇ ਉਹਦਾ ਥੋੜੀ ਗੱਲ ਕਹਿੰਦੀ ਆਪਣੇ ਪੁੱਤਾਂ ਨੂੰ ਖਾਣ ਵਾਲੀ ਇਹ ਸਿਰੇ ਮੁੰਨੇ ਉਹਦੀ ਬੇਇੱਜ਼ਤੀ ਕੀਤੀ ਹੈ ਉਸ ਮਤ ਦੀ ਬੇਇੱਜ਼ਤੀ ਕਰੋ ਬੇਇੱਜ਼ਤ ਕਰ ਦੋ ਉਸ ਮਤ ਨੂੰ ਉਹ ਦ੍ਰੋਪਦੀ ਦੇ ਚੀਰ ਹਰਨ ਕਹਿੰਦਾ ਉਹ ਵੀ ਬੇਇੱਜ਼ਤ ਕਰਨ ਨੂੰ ਕਿਹਾ ਜਿਹੜੀ ਦ੍ਰੋਪਦੀ ਦੇ ਚੀਰ ਹਰਨ ਨੇ ਨਾ ਦ੍ਰੋਪਤੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਨੇ ਪਰਮ ਛੇਵੇਂ ਉਹ ਜਿਹੜਾ ਉਹਨਾਂ ਦਾ ਭਾਈ ਬੜਾ ਹੈ ਜਿਹੜਾ ਕੁਆਰੀ ਦੇ ਕਹਿੰਦੇ ਨੇ ਦੇਹ ਧਾਰਨੀ ਤੇ ਬਾਹਰ ਦੇ ਪੰਜ ਨੇ ਉਹ ਸਰੀਰ ਤੋਂ ਪਹਿਲਾਂ ਪਰਮ ਉਹ ਪਤੀ ਬੁਰੇ ਨੇ ਜਿਹਦੇ ਇਹਨਾਂ ਨਾਲ ਬਕਾਰਾਂ ਨਾਲ ਜਿਹੜੀ ਪੰਜਾਂ ਨਾਲ ਜੁੜੀ ਹੈ ਦ੍ਰੋਪਦੀ ਦ੍ਰੋਪਦੀ ਦੁਰਮਤ ਨੂੰ ਲਿਖਿਆ ਉਹਨਾਂ ਨੇ ਵੀ ਸਭ ਕੁਝ ਬ੍ਰਹਮ ਗਿਆਨ ਹੈ ਪਰ ਸਮਝੇ ਕੌਣ ਸਮਝੇ ਕੌਣ ਇਸ ਕਰਕੇ ਧਰਮ ਦਾ ਉਹਨੂੰ ਸਥਾਨ ਦਿੱਤਾ ਹੋਇਆ ਗ੍ਰੰਥਾਂ ਨੂੰ ਇਹਨਾਂ ਨੂੰ ਕੋਈ ਸਾਖੀਆਂ ਨੂੰ ਧਰਮ ਦਾ ਸਥਾਨ ਨਹੀਂ ਕੋਈ ਮਿਲਦਾ ਹੁੰਦਾ ਹੁਣ ਉਹਨਾਂ ਨੂੰ ਸਾਖੀਆਂ ਕਹਾਣੀਆਂ ਮੰਨ ਲਿਆ ਉਹ ਛੱਡ ਦਿੱਤਾ ਅਰਥ ਕਰ ਰਹੇ ਨੇ ਵਿਚਾਰੇ ਸੰਤ ਕੁਝ ਆਪਣੇ ਆਪਣੀ ਬੁੱਧੀ ਅਨੁਸਾਰ ਪਰ ਨਹੀਂ ਹੋ ਨਹੀਂ ਰਹੇ ਉਹ ਤਾਂ ਸਕਦੇ ਜੇ ਬ੍ਰਹਮ ਗਿਆਨ ਉਹਨਾਂ ਨੂੰ ਸਮਝ ਆਉਂਦੀ ਜੇ ਐਨੀ ਸਮਝ ਆ ਜਾ ਗੁਰਬਾਣੀ ਦੀ ਫੇਰ ਉਹ ਅਰਥ ਵੀ ਸਮਝ ਆ ਜਾਣਗੇ ਰਮਾਇਣ ਦੇ ਵੀ ਆ ਜਾਣਗੇ ਉਹਨਾਂ ਨੂੰ ਮਹਾਭਾਰਤ ਦੇ ਵੀ ਆ ਜਾਣਗੇ ਉਹ ਬਾਹਰਲੀ ਗੱਲ ਹੀ ਹੋਜ ਵੀ ਹੋ ਵੀ ਅੰਦਰਲੀ ਗੱਲ ਸਾਰੀ ਕੋੜ ਕੋੜ ਕੋ ਭਾਲ ਸਕੇ ਵੇਦ ਕਹਿਣ ਇਕਵਾ ਬੇ ਸਾਰੇ ਜਿਹੜੇ ਗਿਆਨਵਾਨ ਨੇ ਇੱਕ ਮਤ ਨੇ ਯਾਨੀ ਜਿਹੜੇ ਗੁਰਮਖ ਨੇ ਐ ਕਹੋ ਵੇਦਾਂ ਦੇ ਗੁਰਮੁਖ ਨੇ ਗੁਰਮੁਖ ਇਹ ਤੇ ਇੱਕ ਮਤ ਨੇ ਸਾਇੰਦਾਂ ਦੇ ਇੱਕ ਮਤ ਨਹੀਂ ਹੁੰਦੇ ਹੁੰਦੇ ਮਨਮੁਖ ਇੱਕ ਮਤ ਹੁੰਦੇ ਹੀ ਨਹੀਂ ਹੁੰਦੇ ਜਿਹੜੇ ਗਿਆਨਵਾਨ ਨੇ ਉਹ ਸਾਰੇ ਇੱਕ ਮਤ ਨੇ ਦਿੱਤੇ ਓੜ ਕੋੜ ਕਪਾਲ ਤੱਕ ਕੀ ਲੈਣਾ ਇਸ ਪਾਲ ਚ ਗੁਰਬਾਣੀ ਇਸ ਪਾਲ ਦੇ ਖਿਲਾਫ ਹੈ ਮੈਟਰ ਦੀ ਖੋਜ ਤੋਂ ਖਿਲਾਫ ਹੈ ਬਣ ਮੈਟਰ ਦੀ ਖੋਜ ਚ ਲੱਭਣਾ ਕੁਝ ਨਹੀਂ ਤੁਹਾਨੂੰ ਨੁਕਸਾਨ ਹੋਊਗਾ ਪਹਿਲਾ ਪੈਦਾਵਾਰ ਵਧਾਉਣ ਖਾਤਰ ਬਿਮਾਰੀਆਂ ਦੇ ਖਿਲਾਫ ਤੁਸੀਂ ਕੀੜੇ ਮਾਰ ਦਵਾਈਆਂ ਪੈਦਾ ਕੀਤੀਆਂ ਹੁਣ ਆ ਗਿਆ ਸਵਾਦ ਹੁਣ ਕੀ ਹੁੰਦਾ ਇਧਰ ਨੂੰ ਜਾਣਾ ਹੀ ਬੇਵਕੂਫੀ ਸੀ ਚਲੇ ਗਏ ਸਾਨ ਹੋਰ ਤਰੀਕਾ ਕਰਦੇ ਕੋਈ ਜ਼ਿਆਦਾ ਜ਼ਮੀਨ 'ਚ ਖੇਤੀ ਕਰ ਲਓ ਜਿਹੜੀ ਬੰਜਰ ਜ਼ਮੀਨ ਪਈ ਹੈ ਉੱਥੇ ਖੇਤੀ ਕਰ ਲਓ ਪਾਣੀ ਦੇ ਸਾਧਨ ਕਰੋ ਦਰਿਆ ਨੂੰ ਬੰਨ ਲੈਣਾ ਪਾਣੀ ਇਹ ਗੱਲ ਨਹੀਂ ਇਹ ਨੈਚੁਰਲ ਹੈ ਪਾਣੀ ਨੈਚੁਰਲ ਮਿਲਦਾ ਸਾਨੂੰ ਖੇਤੀ ਨੂੰ ਨੈਚੁਰਲ ਰਹਿਣ ਦੇਣਾ ਸੀ ਜਿੰਨੇ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਕਰੋਗੇ ਬਿਮਾਰੀਆਂ ਜ਼ਿਆਦਾ ਕੇ ਨੁਕਸਾਨ ਜ਼ਿਆਦਾ ਹੋਊਗਾ ਸਹਿਜ 18 ਕਹਿਣ ਕਿਤੇਬਾ ਅਸੂਲ ਅਸਲੂ ਇਕਤਾ ਅਸਲੂ ਇਕਤਾ ਹੋਰ ਜਿਹੜੀਆਂ ਹਜ਼ਾਰਾਂ ਗ੍ਰੰਥ ਲਿਖੇ ਨੇ ਲੋਕਾਂ ਨੇ ਸਹਿਜ 18 ਪੁਰਾਣ ਨੇ ਇਹ ਸਾਰੇ ਇਸ ਗੱਲ ਨੂੰ ਮੰਨਦੇ ਨੇ ਕਿ ਅਸਲਾ ਜਿਹੜਾ ਹੈਗਾ ਸੰਸਾਰ ਦਾ ਅੱਜ ਰਚਨਾ ਦਾ ਅਸਲਾ ਕੀ ਹੈ ਇੱਕ ਤਾਂ ਹੈ ਮਾਇਆ ਇੱਕ ਮਾਇਆ ਤਾਤ ਮਾਇਆ ਨੂੰ ਕਹਿੰਦੇ ਨੇ ਤਾਤ ਧਾਤ ਦਾ ਮਤਲਬ ਮਾਇਆ ਵੀ ਹੈ ਤਾਤ ਦਾ ਮਤਲਬ ਧੌਣਾ ਵੀ ਹੈ ਜਦ ਮਾਇਆ ਵਾਸਤੇ ਭਜਦਾ ਮਨ ਨੂੰ ਤਾਤ ਕੇ ਹੋਇਆ ਤਾਉਣਾ ਤਾਤ ਮਾਇਆ ਵੀ ਹੈ ਮਾਇਆ ਧਾਤ ਮਾਇਆ ਜਿਹੜੀ ਇੱਕ ਦਾਤ ਹੈ ਮਾਇਆ ਆਪਣੇ ਆਪ ਚ ਇੱਕ ਦਾਤ ਹੈ ਦੋ ਹੀ ਚੀਜ਼ਾਂ ਨੇ ਸੰਸਾਰ 'ਚ ਇੱਕ ਮਾਇਆ ਹੈ ਝੂਠ ਹੈ ਝੂਠੀ ਹੈ ਇੱਕ ਸੱਚ ਹੈ ਤੀਜੀ ਤਾਂ ਕੋਈ ਚੀਜ਼ ਨਹੀਂ ਹੈ ਮਾਇਆ ਇੱਕ ਹੋ ਇੱਕ ਤੋਂ ਸਪਲਿਟ ਹੋ ਗਈ ਟੁੱਟ ਗਈ ਚਾਰ ਹਿੱਸਿਆਂ ਪੰਜ ਹਿੱਸਿਆਂ ਹੋ ਗਈ ਤਤ ਪੰਜ ਹੋ ਗਏ ਅਲੱਗ-ਅਲੱਗ ਸੱਚ ਟੁੱਟਿਆ ਤਾਂ ਹੈ ਨਹੀਂ ਟੁੱਟਿਆ ਨਹੀਂ ਟੁੱਟਦਾ ਨਹੀਂ ਹੁੰਦਾ ਹੁੰਦਾ ਅਖੰਡ ਹੈ ਸੱਚ ਵੈਸੇ ਖਿਆਲ ਦੋ ਪੈਦਾ ਹੋ ਗਏ ਟੁਕੜੇ ਨਹੀਂ ਦੋ ਹਨ ਟੁਕੜੇ ਦੀ ਗੱਲ ਨਹੀਂ ਹੈ ਖਿਆਲ ਦੋ ਹੈ ਸਾਡੇ ਖਿਆਲ ਦੋ ਨੇ ਕਹਿਣ ਸੁਣਨ ਕੋ ਦੂਜੇ ਇੱਕ ਚੀਜ਼ ਦੇ ਦੋ ਖਿਆਲ ਨੇ ਇੱਕ ਮਨ ਦੋ ਤਰ੍ਹਾਂ ਦੇ ਖਿਆਲ ਨੇ ਜਿਹੜੇ ਮਾਇਆ ਦੇ ਖਿਆਲ ਨੇ ਉਹ ਹਵੀ ਨੇ ਆਪਣੀ ਮਤ ਹਾਵੀ ਹੈ ਜਾਂ ਗੁਰਮਤ ਹਾਵੀ ਜੇ ਵਿਚਾਰੇ ਅਨ ਦੋਹਾਂ ਨੂੰ ਬੈਠ ਕੇ ਤਾਂ ਜ਼ਰੂਰ ਗੁਰਮਤਿ ਦੇ ਹੱਕ ਫੈਸਲਾ ਦੋ ਪਰ ਵਿਚਾਰਨ ਦਾ ਟਾਈਮ ਹੈ ਕੋਈ ਵਿਚਾਰਦਾ ਨਹੀਂ ਜੇ ਗੁਰਬਾਣੀ ਨੂੰ ਠੰਡੇ ਦਿਮਾਗ ਨਾਲ ਵਿਚਾਰੇ ਕਿ ਮੇਰੇ ਫਾਇਦੇ 'ਚ ਕਿਹੜੀ ਚੀਜ਼ ਹੈ ਫਾਇਦੇ 'ਚ ਕਿਹੜੀ ਚੀਜ਼ ਹੈ ਇਹ ਜਨਮ ਦੇ ਵਿੱਚ ਤਾਂ ਗੁਰਮਤਿ ਦੇ ਹਰ ਆਦਮੀ ਗੁਰਮਤਿ ਦੇ ਫੈਸਲਾ ਦੋ ਪਰ ਇਹਨਾਂ ਟਾਈਮ ਹੀ ਨਹੀਂ ਕਿਸੇ ਨੂੰ ਵਿਚਾਰਨ ਵਾਲਾ ਟਾਈਮ ਨਹੀਂ ਵਿਚਾਰਨ ਵਾਲੇ ਪਾਸੇ ਨਹੀਂ ਪਏ ਫਿਰ ਵਿਚਾਰ ਦੇਣ ਵਾਲੇ ਹੀ ਨਹੀਂ ਹੈ ਰਾਜਾ ਇਸ ਵਿਚਾਰ ਦੇ ਖਿਲਾਫ ਪਹਿਲੀ ਰਾਜਾ ਤੁਹਾਨੂੰ ਵਿਚਾਰ ਨਹੀਂ ਦੇਊ ਜੇ ਰਾਜਾ ਇਹ ਵਿਚਾਰ ਲਾਗੇ ਰਾਜੇ ਦਾ ਰਾਜ ਗਿਆ ਰਾਜੇ ਨੂੰ ਕਿਸੇ ਦਾ ਰਾਜਾ ਨਹੀਂ ਬਣਦਾ ਹੰਕਾਰੀ ਬੰਦੇ ਸਾਰੇ ਖਿਲਾਫ ਜਿਹਨਾਂ ਰਾਜ ਕਰਨਾ ਅਫਸਰ ਬਣਨਾ ਉਹ ਖਿਲਾਫ ਜਿਹੜੇ ਪੰਡਤ ਨੇ ਵਿਦਵਾਨ ਉਹ ਖਿਲਾਫ ਉਹਨਾਂ ਦੀ ਜਿਹੜੇ ਆਦਮੀ ਚੌਧਰੀ ਬਣਨਾ ਚਾਹੁੰਦੇ ਨੇ ਸਾਰੇ ਖਿਲਾਫ ਹੋਣਗੇ ਇਹ ਚੌਧਰ ਹਟਾਉਂਦੀ ਹੈ ਬਾਣੀ ਚੌਧਰੀ ਕਿਸੇ ਨੂੰ ਮੰਨਣ ਤੋਂ ਵੀ ਇਨਕਾਰ ਕਰਦੀ ਹੈ ਕਿਸੇ ਨੂੰ ਚੌਧਰੀ ਮੰਨੋ ਨਾ ਇਹ ਟਕਰਾਓ ਦੋ ਗਰੁੱਪ ਹੋ ਜਾਂਦੇ ਨੇ ਪਰ ਜੇ ਪਰਸਨਲ ਆਦਮੀ ਆਪਣਾ ਵਿਚਾਰ ਕਰੇ ਠੰਡੇ ਦਿਮਾਗ ਨਾਲ ਕਿ ਮੈਨੂੰ ਲਾਭ ਕਿਹੜੀ ਚੀਜ਼ ਹੈ ਤਾਂ ਗੁਰਮਤਿ ਹੱਥ ਫੈਸਲਾ ਦੋ ਇਹਦੇ ਤੇ ਚੱਲਣ ਦੇ ਜੇ ਲੈ ਲੈਂਦਾ ਫਿਰ ਲਵੇ ਘਰ ਦੇ ਨਹੀਂ ਚੱਲਣ ਦਿੰਦੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਇਹ ਫਿਰ ਉਹ ਤੁਮ ਸੰਗ ਜੋੜ ਅਵਰ ਸੰਗ ਤੋੜੀ ਵਾਲੀ ਗੱਲ ਤੇ ਆ ਜਾਂਦੀ ਆਖਰ ਇੱਥੇ ਤੇ ਆਉਣੀ ਪੈ ਜਾਂਦੀ ਉਸ ਵੇਲੇ ਸਾਰੇ ਸਮਝਾਉਂਦੇ ਤੇ ਜਾਂ ਚਲਦੀ ਸੀ ਗੱਲ ਟੱਬਰਾਂ ਦੇ ਟੱਬਰ ਬਣੇ ਤੇ ਸਿੱਖ ਬੜੇ ਤੇ ਸਾਰੇ ਬੜੇ ਤੇ ਇਹ ਗੱਲ ਵਿਚਾਰ ਦੀ ਵਿਚਾਰ ਚੱਲ ਨਹੀਂ ਰਹੀ ਵਿਚਾਰ ਬੰਦ ਕਰਤੀ ਸਿੱਖਾਂ ਗੁਰਬਾਣੀ ਦੀ ਵਿਚਾਰ ਹੀ ਬੰਦ ਕਰਤੀ ਰੌਲਾ ਸ਼ੁਰੂ ਕਰ ਲਿਆ ਕੀਰਤਨ ਦਰਵਾਜ਼ਾ ਰੌਲਾ ਹੋਰ ਕੁਝ ਨਹੀਂ ਰੌਲਾ ਹੈ ਵਿਚਾਰ ਛੱਡ ਕੇ ਰੌਲਾ ਪਾਉਣਾ ਸ਼ੁਰੂ ਕਰਤਾ ਸਪੀਕਰ ਲਾ ਲਾ ਕੇ ਇਹ ਵਿਚਾਰ ਨਾ ਕਰਨ ਦੋ ਵਿਚਾਰ ਵਾਲਾ ਪਾਸਾ ਜਾਣ ਕੇ ਛੜਾ ਹੈ ਪੁਰਾਣੇ ਕੀਰਤਨ ਦਾ ਏ ਗੋ ਗੋ ਬਸ ਹੋਰੇ ਰੌਲਾ ਤਾਂ ਕਿ ਉਧਰ ਜਾਵੇ ਹੀ ਨਾ ਕੋਈ ਹਰ ਪੰਨੇ ਦੇ ਵਿਚਾਰ ਵਾਲੀ ਗੱਲ ਕੀਤੀ ਹੈ ਹਰ ਪੰਨੇ ਦੇ ਵਿਚਾਰ ਵਾਲੀ ਗੱਲ ਕੀਤੀ ਹੈ ਵਿਚਾਰ ਵਾਲਾ ਪਾਸੇ ਛੱਡਿਆ ਹੈ ਜਾਣ ਕੇ ਛੜਾਇਆ ਹੈ ਇਹਨਾਂ ਨੇ ਨਾ ਲੀਡਰ ਹੈ ਕੋਈ ਨਾ ਕੋਈ ਚੌਧਰੀ ਰਹੇ ਨਾ ਕੋਈ ਗੋਲਕ ਰਹੇ ਨਾ ਕੋਈ ਗੋਲਕ ਧਾਰੀ ਰਹੇ ਇਹ ਤਾਂ ਸਾਰੇ ਉਥਲ ਪੁਥਲ ਹੋ ਜੂ ਇਹਨਾਂ ਦਾ ਕੰਮ ਇਸ ਕਰਕੇ ਵਿਚਾਰ ਵਾਲਾ ਪਾਸਾ ਜਦ ਉਹ ਵਿਚਾਰਦੇ ਨੇ ਆਪ ਵੀ ਜੇ ਤੂੰ ਵੀ ਚਲੇ ਗਏ ਫਿਰ ਤਾਂ ਕੁਝ ਵੀ ਨਹੀਂ ਰਹਿਣਾ ਫਿਰ ਉਹ ਵਿਰੋਧੀ ਹੋ ਜਾਂਦਾ ਨਾ ਇਹਨਾਂ ਦੇ ਨਾਂ ਤੇ ਕੁਰਸੀਆਂ ਮਿਲਣ ਆਪਾਂ ਨੂੰ ਵੋਟਾਂ ਮਿਲਣ ਅਸਲੀ ਕਿਤਾਬ ਅਸਲਾ ਸੰਸਾਰ ਦਾ ਵੀ ਕੋਈ ਹੈ ਜੋ ਦੀਨ ਦਾ ਮਾਇਆ ਦਾ ਵੀ ਅਸਲਾ ਇੱਕੋ ਹੀ ਹੈ ਜੋ ਦਾ ਵੀ ਅਸਲਾ ਇੱਕੋ ਹੀ ਹੈ ਜਾਂ ਦਾ ਵੀ ਅਸਲਾ ਇੱਕੋ ਹੀ ਹੈ ਜੇ ਜੋ ਦਿੱਤਾ ਯਾਦ ਵੀ ਇੱਕੋ ਹੀ ਅਸਲਾ ਇੱਕੋ ਹੀ ਹੈ ਇਹਦਾ ਅੱਡ ਅੱਡ ਹੀ ਹੈ ਸਾਨੂੰ ਦੀਦਾ ਬਹੁਤ ਵੱਖਰਾ ਵੱਖਰਾ ਹੈ ਮਾਇਆ ਦੇ ਵਿੱਚ ਰੰਗ ਰੂਪ ਬਹੁਤ ਕੁਝ ਬਣਿਆ ਹੋਇਆ ਹੈ ਪਰ ਅਸਲਾ ਇੱਕ ਹੀ ਹੈ ਮਾਇਆ ਸਾਰੀ ਆਖਰ ਨੂੰ ਮਾਇਆ ਹੀ ਹੈ ਕਿਉਂ ਕਹਿੰਦੇ ਚੇਂਜ ਆਉਂਦੀ ਹੈ ਕਲਾਈਮੇਟ ਦਾ ਅਸਰ ਹੈ ਤੇ ਤੋਂ ਗਰਮੀ ਸਰਦੀ ਦਾ ਅਸਰ ਹੈ ਤੇ ਸਮੇਂ ਦਾ ਅਸਰ ਹੈ ਮਾਇਆ ਤੇ ਉਹਦੇ ਨਾਲ ਇਹਦੇ ਬਹੁਤ ਕੁਝ ਬਣ ਗਿਆ ਸਮੇਂ ਦੇ ਹਿਸਾਬ ਨਾਲ ਬਹੁਤ ਕੁਝ ਬਣ ਗਿਆ ਖੱਟਾ ਮਿੱਠਾ ਸਮੇਂ ਦੇ ਹਿਸਾਬ ਨਾਲ ਬਣ ਜਾਂਦਾ ਦੁੱਧ ਗਰਮੀ 'ਚ ਫੜ ਕੇ ਖੱਟਾ ਹੋ ਜਾਂਦਾ ਜਾਂ ਕੱਢੀਏ ਮਿੱਠਾ ਹੁੰਦਾ ਦੁੱਧ ਇਸ ਕਰਕੇ ਸਮੇਂ ਦਾ ਅਸਰ ਮਾਇਆ ਦੇ ਉੱਤੇ ਹੈ ਇਸ ਕਰਕੇ ਤੇ ਬਹੁਤ ਸਾਰੇ ਰੂਪ ਨੇ ਜੋਤ ਉਤੇ ਸਮੇਂ ਦਾ ਅਸਰ ਹੈ ਨਹੀਂ ਇਸ ਕਰਕੇ ਦਾ ਕੋਈ ਰੂਪ ਇਹਦਾ ਰੰਗ ਰੂਪ ਨਹੀਂ ਬਦਲਦਾ ਇਹਦੀ ਸਿਰਫ ਸੋਚ ਬਦਲਦੀ ਹੈ ਹੋਰ ਇਹਦਾ ਜੋਤ ਤਾਂ ਕੁਝ ਨਹੀਂ ਬਦਲਦਾ ਸੋਚ ਬਦਲ ਗਈ ਸੋਚ ਬਦਲਣੀ ਹੈ ਸੋਚ ਸੰਸਾਰੀ ਹੋ ਗਈ ਸੋਚ ਚੋਂ ਦੁੱਖ ਪੈਦਾ ਹੁੰਦੇ ਨੇ ਸਾਡੀ ਸੋਚ ਵਿੱਚ ਹੀ ਦੁੱਖ ਪੈਦਾ ਹੁੰਦਾ ਆਪਣੀ ਸੋਚ ਨੂੰ ਅਸੀਂ ਵੱਡੀ ਰੱਖਿਆ ਹੈ ਪਰ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਰਿਜ਼ਲਟ ਕੱਢਦਾ ਪਿੱਛੇ ਆ ਕੇ ਨੌਜ ਬਾਸ਼ਾ ਨੇ ਬਹੁਤ ਸਰਲ ਲਫ਼ਜ਼ਾਂ ਦੇ ਵਿੱਚ ਬਿਲਕੁਲ ਸਰਲ ਲਫ਼ਜ਼ਾਂ ਸਾਰਾ ਜੋੜ ਕੱਢ ਕੇ ਉਹਦੇ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਤੇ ਤੂੰ ਗੁਰਬਾਣੀ ਦੀ ਸ਼ਰਨ ਜਾ ਜਾ ਇਹ ਰਾਮ ਭਗਤੀ ਵਾਲੇ ਵਾਲੇ ਤੀਰ ਨੇ ਅੜਿਆਲੇ ਦੀ ਤਾਂ ਹੈਗੇ ਨੇ ਜੇ ਦਾ ਪਿੰਚ ਜ਼ਰੂਰ ਹੈ ਸ਼ਬਦ ਪਰ ਸੁਖ ਬੜਾ ਹੈ ਸਦਾ ਸੁਖ ਹੈ ਲਿਖਾ ਹੋਏ ਤਾਂ ਲਿਖੀ ਹੈ ਲਿਖਾ ਹੋਏ ਬਨਾਸ ਉਹ ਲਿਖਣ ਵਾਲੀ ਕੋਈ ਗੱਲ ਹੋਵੇ ਤਾਂ ਲਿਖਦੀ ਹੈ ਲੇਖਾ ਜਿਹੜਾ ਹੈਗਾ ਕੋਈ ਵੀ ਹੈ ਉਹ ਨਾਸਵੰਤ ਹੁੰਦਾ ਲੇਖਾ ਹੀ ਸਾਡਾ ਨਾਜ਼ ਦਾ ਕਾਰਨ ਹੈ ਜੰਮਣ ਵਾਲ ਦਾ ਕਾਰਨ ਲੇਖਾ ਹੈ ਲੇਖਾ ਛੱਡ ਦੋ ਲੇਖੇ ਹੋ ਜੋ ਜੋ ਛੁੱਟਣਾ ਲੇਖਾ ਦਾ ਸੰਸਾਰ ਵਿੱਚ ਰੱਖਣ ਦਾ ਨੋ ਹੈ ਲੇਖਾ ਦਾ ਭਰਮ ਦਾ ਹੀ ਦੂਆ ਨੋ ਭਰਮ ਕਰਕੇ ਲੇਖਾ ਲਿਖਦਾ ਹੈ ਬਣਾਸ ਕਾਦਾ ਹੁੰਦਾ ਅਕਲ ਦਾ ਬਣਾਸ ਹੁੰਦਾ ਜਿਹੜਾ ਲੇਖਾ ਲਿਖਦੇ ਨੇ ਉਹਨਾਂ ਦੀ ਬੁੱਧ ਅਸਲੋਂ ਹੀ ਚਲੀ ਗਈ ਜਿਹੜੇ ਜੋਸ਼ੀ ਨੇ ਅਕਲ ਨਹੀਂ ਉਹਨਾਂ ਨੂੰ ਬੇਅਕਲ ਨੇ ਬਿਲਕੁਲ ਫਸਾਉਣ ਵਾਲੀ ਅਕਲ ਨੂੰ ਅਕਲ ਨਹੀਂ ਕਹਿੰਦੇ ਜਿਹੜਾ ਆਪਣਾ ਮਨੁੱਖਾ ਜਨਮ ਹਾਰ ਜਵੇ ਲੋ ਬਸ ਹੋ ਕੇ ਉਹ ਅਕਲ ਹੈ ਉਹ ਅਕਲ ਕੀ ਕਮਾ ਰਹੇ ਨੇ ਇੱਥੇ ਰਹਿ ਜਾਣ ਬਿਨਾਸ ਕਰ ਲਿਆ ਜੋ ਬੁੱਧ ਲੈ ਕੇ ਆਇਆ ਤੇ ਉਹਦਾ ਨਾਸ਼ ਕਰ ਲਿਆ ਉਹਨੂੰ ਕਹਿੰਦੇ ਬੁੱਧ ਸੀ ਉਹ ਗੁਰਮਤਿ ਲੈ ਕੇ ਜਮਣ ਬਣ ਕੱਟ ਸਕਦੇ ਸੀ ਇੰਨੀ ਬੁੱਧ ਸੀ ਜੋਸ਼ੀਆਂ ਕੋਲ ਪਰ ਉਹ ਤਾਂ ਮਾਇਆ ਖਾਤਰ ਬਨਾਸ ਕਰ ਲਿਆ ਉਹ ਵੀ ਨਾਸ ਕਰ ਲਿਆ ਬੁੱਧ ਦਾ ਬੁੱਧੀ ਦਾ ਵਿਨਾਸ਼ ਹੋਇਆ ਉਹਨਾਂ ਦੀ ਤਾਂ ਹੋਰ ਨਹੀਂ ਕੁਝ ਹੋਇਆ ਲੋਕਾਂ ਦੀ ਬੁੱਧੀ ਦਾ ਵਿਨਾਸ਼ ਕਰਨ ਨੇ ਆਪਣੀ ਦਾ ਵਿਨਾਸ਼ ਹੋ ਰਿਹਾ ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ ਆਪਣੀ ਬੁੱਧੀ ਦਾ ਨਾਸ਼ ਕਰ ਲਿਆ ਉਹਨਾਂ ਕਾਦੇ ਵਾਸਤੇ ਮਾਇਆ ਵਾਸਤੇ ਮਾਇਆ ਦੇ ਥਿਰੇ ਜਾਣੀਏ ਜਿੰਨੀ ਮਰਜ਼ੀ ਠੀਕ ਕਰ ਲੋ ਨਾਲ ਕੀ ਜਾਊ ਤੁਹਾਡੇ ਨਾਲ ਜਾਊ ਜੂ ਹਾਰੀ ਹੋਈ ਬਾਜੀ ਦੋਨੇ ਹੱਥ ਝਾੜ ਕੇ ਨਾਲ ਜਾਊ ਕੋਹਰ ਅਗਿਆਨਤਾ ਹੋਰ ਅਪਰਾਧ ਉਹ ਜਾਣਗੇ ਨਾਲ ਜੋ ਮਾਇਆ ਇਕੱਠੀ ਕੀਤੀ ਹੈ ਲੋਕਾਂ ਨੂੰ ਝੂਠ ਬੋਲਿਆ ਇਹਦੇ ਅਪਰਾਧਾਂ ਦੀ ਲਿਸਟ ਜਾਊਗੀ ਨਾਲ ਹੋ ਜਾਊਗੀ ਉਹ ਤਾਂ ਜਾਣੀ ਹੋ ਜਾਣੀ ਹੈ ਨਾਲ ਉਹ ਕਹਿੰਦੇ ਨੇ ਅਸੀਂ ਭਲਾ ਕਰਦੇ ਲੋਕਾਂ ਦਾ ਲੋਕਾਂ ਦਾ ਭਲਾ ਦਾ ਤਾਂ ਨਾਲੇ ਦੱਸਿਆ ਕਰਨ ਵਾਲੇ ਕੋ ਪੈਸੇ ਦੇ ਕੇ ਭੇਜਿਆ ਕਰਾਉਣ ਜਾਣ ਦਾ ਕਰਾਇਆ ਫੇਰ ਤਾਂ ਬਸ ਬੰਦੇ ਜੇ ਪਤਾ ਲੈ ਦੀ ਖਾਲੀ ਕਰਾ ਲੈਂਦੇ ਹੋ ਭਲਾ ਕਰਾ ਕਰਦੇ ਹੋ ਨਾਨਕ ਵੱਡਾ ਆਖੀ ਹੈ ਆਪੇ ਜਾਣਿਆ ਨਾਨਕ ਵੱਡਾ ਆਖੀ ਆਪੇ ਜਾਣਿਆ ਬਸ ਨਾਨਕ ਕਹਿੰਦੇ ਵੱਡਾ ਜਿਹੜਾ ਪਰਮੇਸ਼ਰ ਹੈ ਨਾ ਉਹ ਸਭ ਕੁਝ ਜਾਣਦਾ ਜਿਹੜਾ ਉਹਦਾ ਸ਼ਰੀਕ ਬਣਦਾ ਨਾ ਮੈਂ ਜਾਣਦਾ ਅਸਲ 'ਚ ਉਹਦੀ ਮਤ ਮਾਰੀ ਜਾਂਦੀ ਹੈ ਮਤ ਮਾਰੀ ਹੋਈ ਹੁੰਦੀ ਹੈ ਜੇ ਮਾੜੀ ਮੋਟੀ ਹੁੰਦੀ ਉਹ ਵੀ ਮਾਰੀ ਜਾਂਦੀ ਵੱਡਾ ਬਣਨਾ ਅਪਰਾਧ ਹੈ ਨਾਨਕ ਵੱਡਾ ਆਖਿਆ ਨਾਨਕ ਕਹਿੰਦਾ ਉਹ ਵੱਡਾ ਸਾਰਿਆਂ ਨੂੰ ਉਹ ਹੀ ਜਾਣਦਾ ਸਭ ਕੁਝ ਮੈਂ ਕੁਝ ਨਹੀਂ ਜਾਣ ਕੋਈ ਵੀ ਨਹੀਂ ਜਾਣਦਾ ਕੁਝ ਸਭ ਜਿਹੜੇ ਜਾਣਦੇ ਦੀਆਂ ਗੱਲਾਂ ਕਰਦੇ ਨੇ ਸਭ ਝੂਠੇ ਨੇ ਗੁਰਬਾਣੀ ਝੂਠੇ ਬੰਦੀ ਹੈ ਸਿੱਖ ਜੋਸ਼ੀਆਂ ਦੇ ਫਿਰਦੇ ਨੇ ਗੁਰਬਾਣੀ ਝੂਠੇ ਮੰਨਦੀ ਹੈ ਸਿੱਖ ਜਿਹੜੇ ਨੇ ਸੰਤ ਬਣੇ ਨੇ ਉਹ ਪੁੱਛਿਆ ਦਿੰਦੇ ਨੇ ਸੁਪਰ ਕੀ ਕਰਦੇ ਨੇ ਸੰਤ ਕੀ ਕਰਦੇ ਨੇ ਗੁਰਬਾਣੀ ਕੀ ਗਿਆਨੀ ਕਿਉਂਕਿ ਸੰਤ ਤਾਂ ਹਿੰਦੂ ਨੇ ਅਸਲ ਉਧਰੋਂ ਆਏ ਹੋਏ ਨੇ ਉਹ ਆਦਤ ਥੋੜੀ ਛੱਡਦੇ ਨੇ ਆਪਣੀ ਦੁਕਾਨਦਾਰ ਨਹੀਂ ਛੱਡਦੇ ਉਹ ਤਾਂ ਐਕਸਟਰਾ ਹੈ ਸਿੱਖ ਹੋਣ ਦੀ ਉਹਨਾਂ ਨੂੰ ਜਿਹੜਾ ਬੈਨੀਫਿਟ ਮਿਲਿਆ ਕੰਮ ਉਹੀ ਕਰ ਰਹੇ ਨੇ ਜੋ ਗੁਰਮਤਿ ਦੇ ਵਿਰੋਧੀ ਹੈ ਸੰਤ ਸੰਤਾਂ ਦੀਆਂ ਉਹ ਧਾਰਨਾਵਾਂ ਜਿਹੜੀਆਂ ਨੇ ਪੜਦੇ ਨੇ ਸੰਤ ਸੰਤ ਜਿੱਥੇ ਲੱਭਦਾ ਹੈ ਆਹ ਗੱਲ ਨਹੀਂ ਪੜਦੇ ਐ ਜਿਹੜੀਆਂ ਗੱਲਾਂ ਆਈਆਂ ਗੁਰਬਾਣੀ 'ਚ ਇਹ ਹਾਈਲਾਈਟ ਕਿਉਂ ਨਹੀਂ ਕਰਦੇ ਉਹਨਾਂ ਦੇ ਖਿਲਾਫ ਨੇ ਤਾਂ ਨਹੀਂ ਕਰਦੇ ਜਿੰਨੀਆਂ ਸੰਤਾਂ ਦੇ ਖਿਲਾਫ ਨੇ ਗੱਲਾਂ ਜਿੰਨੀਆਂ ਗੁਰਦੁਆਰੇ ਵਾਲਿਆਂ ਦੇ ਖਿਲਾਫ ਨੇ ਗੱਲਾਂ ਹਾਈਲਾਈਟ ਨਹੀਂ ਕਰਦੇ ਉਸ ਤਰੀਕੇ ਨਾਲ ਜਿਵੇਂ ਕਹੀਆਂ ਹੋਈਆਂ ਨੇ ਫਿਰ ਆਪਣਾ ਵੀ ਉਹਨਾਂ ਦਾ ਜਾਂਦਾ ਉਹ ਗੱਲਾਂ ਨੂੰ ਬਦਲਾ ਕੇ ਤੋੜ ਮਰੋੜ ਕੇ ਹਾਈਲਾਈਟ ਕਰਦੇ ਨੇ ਜਿਹਦੇ ਨਾਲ ਇਹਨਾਂ ਦੀ ਦੁਕਾਨਦਾਰੀ ਚੌਂਕੇ ਲੋਕ ਬੇਵਕੂਫ ਬਣਨ ਗੁਰੂ ਨਾਲ ਜੋੜਦੇ ਗੁਰੂ ਨਾਲ ਜੋੜਦੇ ਗੁਰੂ ਨਾਲ ਜੋੜਦੇ ਗੁਰੂ ਨਾਲ ਗੁਰੂ ਨਾਲ ਜੋੜੋਗੇ ਤਾਂ ਕਈ ਹਜ਼ਾਰ ਵਰ ਦੇ ਚਾਨਣ ਜਨਾ ਕਈ ਕਰੋੜ ਸੂਰਜ ਨਾਲ ਚਾਨਣ ਹੋ ਜੂ ਅੰਦਰ ਜੇ ਸੋ ਜਾਂਦਾ ਹੁਕਮੇ ਸੂਰਜ ਜਿਹੜੇ ਹਜ਼ਾਰ ਇੱਥੇ ਚਾਨਣ ਹੋਣੇ ਗੁਰਮਨ ਕੋ ਅੰਧੇਰ ਕਾਤੇ ਲੋਕਾਂ ਦੇ ਅੰਦਰ ਗੁਰੂ ਨਾਲ ਤਾਂ ਤੁਸੀਂ ਜੋੜਦੇ ਨੇਰਾ ਕਿਉਂ ਹੈ ਸਿੱਖੀ ਵੀ ਹੈ ਨਹੀਂ ਜੋੜ ਵੀ ਗੁਰੂ ਨਾਲ ਤੇ ਗੁਰੂ ਨਾਲ ਜੁੜ ਜਾਣ ਔਰ ਸਿੱਖੀ ਹੋਵੇ ਨਾ ਸਿੱਖੀ ਦਾ ਵਿਰੋੜਾ ਪਾਈ ਜਾਂਦਾ ਹੈ ਨਹੀਂ ਹੈ ਨਹੀਂ ਗੁਰੂ ਨਾਲ ਵੀ ਜੋੜੀ ਜਾਂਦੇ ਗੁਰੂ ਨਾਲ ਵੀ ਜੋੜੀ ਜਾਂਦੇ ਆ ਉੱਥੇ ਰੋਸ਼ਨੀ ਵੀ ਨਹੀਂ ਫਿਰ ਗੁਰੂ ਕਿਹੜੇ ਨਾਲ ਜੋੜਦੇ ਜਿੱਥੇ ਰੋਸ਼ਨੀ ਨਹੀਂ ਮਿਲਦੀ ਗੁਰੂ ਨਾਲ ਜੁੜੇ ਹਨ ਰੋਸ਼ਨੀ ਕਿਵੇਂ ਨਾ ਮਿਲੇ ਇਹ ਆਪੇ ਜਿਹੜੇ ਗੁਰੂ ਨਾਲ ਤੁਸੀਂ ਜੋੜਦੇ ਹੋ ਉਹ ਗੁਰੂ ਹੋਰ ਹੈ ਫਿਰ ਗੁਰੂ ਜੀ ਨਾਲ ਕਹਿੰਦੇ ਅਗਲੇ ਗੁਰੂ ਨਾਲ ਤਾਂ ਨਹੀਂ ਕਦੇ ਜੋੜਦੇ ਜੇ ਕਿਸੇ ਨੇ ਇਹ ਕਹਿਤਾ ਅਗਲੇ ਗੁਰੂ ਨਾਲ ਜੋੜਦੇ ਫਿਰ ਕੀ ਕਰੋਗੇ ਨਹੀਂ ਚਾਨਣ ਦਾ ਹੋ ਕੁਝ ਬਿਜਲੀ ਵੀ ਹੈਗੀ ਸੁਚਿਤਾ ਬਲੇ ਚਾਨਣ ਵੀ ਨਹੀਂ ਹੁੰਦਾ ਉਹ ਕੈਸੀ ਬਿਜਲੀ ਹੈ ਜਿਹੜੀ ਹੈਗੀ ਹੈ ਚਾਨਣ ਹੁੰਦਾ ਕਰਦੀ ਨਹੀਂ ਲਾਈਟ ਵੀ ਆਉਂਦੀ ਹੈ ਕਹਿੰਦੇ ਚੈਨਲ ਵੀ ਕਰਦੇ ਨਹੀਂ ਪੱਖਾ ਵੀ ਚਲਾਉਂਦੇ ਨਹੀਂ ਫ੍ਰਿਜ ਵੀ ਚੱਲਦਾ ਨਹੀਂ ਐਕਸ਼ਨ ਕੋਈ ਨਹੀਂ ਹੈ ਜਦੋਂ ਗੁਰੂ ਨਾਲ ਜੁੜਨਗੇ ਪਤਾ ਲੱਗ ਜੂਗਾ ਜਿਹੜਾ ਗੁਰੂ ਨਾਲ ਜੁੜਿਆ ਉਹਦਾ ਇਹਨਾਂ ਨੂੰ ਦਿਖਾ ਦੂਗਾ ਤਾਰੇ ਦਿਨ ਨੂੰ